ਭੁਜੰਗ ਛੰਦ ਸੁਨੋ ਵਿਸਰ ਸਿਛਾ ਇਨੀ ਕੋ ਸੋ ਦੀਜੈ ਮਹਾ ਝੂਠ ਤੇ ਰਾਖ ਕੈ ਮੋਹਿ ਲੀਜੈ ਕਿਤੋ ਝੂਠ ਕੈ ਔਰ ਨੀ ਕੋ ਜੜਾਵੋ ਕਹਾ ਚਾਮ ਕੇ ਧਾਮ ਕੈ ਕੈ ਚਲਾਵੋ ਮਹਾ ਕੋਰੀ ਨਰਕ ਕੇ ਬੀਜ ਜੈ ਹੋ ਕੇ ਚੰਡਾਲ ਕੀ ਜੋਨ ਮੈਂ ਔਤਰੈ ਹੋ ਕੇ ਟਾਂਗੇ ਮਰੋਗੇ ਬਦੇ ਮ੍ਰਿਤ ਸਾਲਾ ਸਨੈ ਬੰਧ ਪੁੱਤਰਾ ਕਲਤਰਾਨ ਬਾਲਾ ਕਹੋ ਮਿਸਰ ਆਗੇ ਕਹਾ ਜਵਾਬ ਦੈ ਹੋ ਜਬੈ ਕਾਲ ਕੇ ਜਾਲ ਮੈਂ ਬਾਸ ਜੈ ਹੋ ਕਹੋ ਕੌਣ ਸੋ ਪਾਠ ਕਹਿ ਹੋ ਤਹਾਹੀ ਤਹੂੰ ਲਿੰਗ ਪੂਜਾ ਕਰੋਗੇ ਉਹਾਹੀ ਤਹਾਂ ਰੁਦਰ ਐ ਹੈ ਕਿ ਸ੍ਰੀ ਕ੍ਰਿਸ਼ਨ ਆਇ ਹੈ ਜਹਾਂ ਬਾਦ ਸ੍ਰੀ ਕਾਲ ਤੋ ਕੋ ਚਲੇ ਹੈ ਕਿਦੋ ਆਨ ਕੈ ਰਾਮ ਹੋਇ ਹੈ ਸਹਾਈ ਜਹਾਂ ਪੁੱਤਰ ਮਾਤਾ ਨਾ ਤਾਤਾ ਨਾ ਭਾਈ ਮਹਾਕਾਲ ਜੂ ਕੋ ਸਦਾ ਸੀਸ ਨਈਐ ਉਰੀ ਚੌਦਹੂ ਤਰਾਸ ਜਾ ਕੋ ਤਰਸਈਐ ਸਦਾ ਆਣ ਜਾ ਕੀ ਸਵੈ ਜੀਵ ਮਾਨੈ ਸਵੈ ਲੋਕ ਖਿਆਤਾ ਵਿਧਾਤਾ ਪਛਾਨੈ ਨਹੀਂ ਜਾਣ ਜਾਈ ਕਛੂ ਰੂਪ ਰੇਖਾ ਕਹਾਂ ਵਾਸਤਾ ਕਉ ਫਿਰੈ ਕਉਨ ਭੇਖਾ ਕਹਾ ਨਾਮ ਕਉ ਕਹਾ ਕਹਿ ਕਹਾਵੇ ਕਹਾ ਕਹਿ ਬਖਾਨੋ ਕਹੇ ਮੋ ਨ ਆਵੇ ਨ ਤਾਕੋ ਕੋ ਤਾਤਮਾ ਤਾ ਨ ਭਾਈ ਨ ਪੁੱਤਰਾ ਨ ਪੌਤਰਾ ਨ ਦਾਇਆ ਰਦਾਈ ਦਾਈ ਕਛੂ ਸੰਗ ਸੈ ਨਾਨਾ ਤਾ ਕੇ ਸੁਹਾਵੈ ਕਹੈ ਸਤ ਸੋਈ ਕਰੈ ਸੋ ਬਨਿਆਵੈ ਕਈ ਊ ਸਵਾਰੇ ਕਈ ਊਖ ਖਪਾਵੈ ਉਹ ਸਾਰੇ ਗੜੇ ਫੇਰ ਮੇਟੈ ਬਨਾਵੈ ਕਨੀ ਬਾਰ ਲੋ ਪੰਥ ਚਾਰੋ ਪ੍ਰਭਾਨਾ ਮਹਾਕਾਲ ਹੀ ਕੋ ਗੁਰੂ ਕੋ ਪਛਾਨਾ ਮੁਰੀਦ ਹੈ ਉਸੀ ਕਾ ਬਹਿ ਪੀਰ ਮੇਰੋ ਉਸੀ ਕਾ ਕੀਆ ਆਪਣਾ ਜੀਵ ਚੇਰੋ ਤਿਸੀ ਕਾ ਕੀਆ ਬਾਲ ਕਾ ਮੈਂ ਕਹਾਵੋ ਉਹੀ ਮੋਹਿ ਰਾਖਾ ਉਸੀ ਕੋ ਧਿਆਵੋ ਚਉਪਈ ਦੇਜ ਹਮ ਮਹਾਕਾਲ ਕੋ ਮਾਨੈ ਪਾਹਨ ਮੈਂ ਮਨ ਕੋ ਨਹਿ ਆਨੈ ਪਾਹਨ ਕੋ ਪਾਹਨ ਕਰ ਜਾਣ ਜਾਣਤੇ ਤਾਂ ਤੇ ਪੁਰੋ ਲੋਗ ਏ ਮਾਨਤ ਝੂਠਾ ਕਹ ਝੂਠਾ ਹਮ ਕਹਿ ਹੈ ਜੋ ਸਭ ਲੋਗ ਮਨੈ ਕੁਰ ਰਹਿ ਹੈ ਹਮ ਕਾਹੂ ਕੀ ਕਾਣ ਨਾ ਰਾਖੈ ਸਤ ਬਚਨ ਮੁਖ ਉਪਰ ਭਾਖੈ ਸੁਨ ਦਿਜ ਤੁਮ ਧਨ ਕੇ ਲਬ ਲਾਗੇ ਮਾਗਤ ਫਿਰਤ ਸਬਨ ਕੇ ਆਗੇ ਆਪਣੇ ਮਨ ਭੀਤਰ ਨਾ ਲਜਾਵਹੁ ਇਕ ਟਕ ਹੋਇ ਹਰ ਧਿਆਨ ਨਾ ਲਾਵਹੁ ਦਿਜ ਬਾਜ ਤਬ ਦਿਜ ਬੋਲਾ ਤੈ ਕਿਆ ਮਾਨੈ ਸੰਭੂ ਕੋ ਪਾਹਨ ਕਰਿ ਮਾਨੈ ਜੋ ਇਨ ਕੋ ਕਰਿਆਨ ਬਖਾਨੈ ਤਾ ਕੋ ਬ੍ਰਹਮ ਪਾਤ ਕੀ ਜਾਣੈ ਜੋ ਇਨ ਕਾ ਕਟ ਬਚਨ ਉਚਾਰੈ ਤਾਕੋ ਮਹਾ ਨਰਕ ਬਿਦ ਡਾਰੈ ਇਨ ਕੀ ਸਦਾ ਕੀਜੀਐ ਸੇਵਾ ਇਹ ਹੈ ਪਰਮ ਪੁਰਾਤਨ ਦੇਵਾ ਕੁਾਰੀ ਬਾਤ ਏਕੈ ਮਹਾਕਾਲ ਹਮ ਮਾਨੈ ਮਹਾ ਰੁਦਰ ਕਾ ਕਛੂ ਨਾ ਜਾਣੈ ਬ੍ਰਹਮ ਵਿਸ਼ਨ ਕੀ ਸੇਵ ਨਾ ਕਰਹੀ ਤਿਨ ਤੇ ਹਮ ਕਭੂ ਨੈ ਡਰਹੀ ਬ੍ਰਹਮ ਵਿਸ਼ਨ ਜਿਨ ਪੁਰਖ ਉਚਾਰਿਓ ਤਾਕੋ ਮ੍ਰਿਤ ਜਾਨੀਐ ਮਾਰਿਓ ਜੇ ਨਰ ਕਾਲ ਪੁਰਖ ਕੋ ਧਿਆਇਓ ਤਾਕੇ ਨੀਟ ਕਾਲ ਨਹਿ ਆਇਓ ਜੇ ਨਰ ਕਾਲ ਪੁਰਖ ਕੋ ਧਿਆਵੈ ਤੇ ਨਰ ਕਾਲ ਫਾਂਸ ਨਹਿ ਜਾਵੈ ਤਿਨ ਕੇ ਰਿੱਧ ਸਿਧ ਸਭ ਕਰਮੋ ਕੋ ਵਿਦ ਸਭ ਹੀ ਰਾਤ ਨਰਮੋ ਕਾਲ ਪੁਰਖ ਇਕ ਦਾ ਜਿਨ ਕਹਾ ਤਾਕੇ ਰਿੱਧ ਸਿਧ ਹੋਇ ਰਹਾ ਪਾਂਤ ਪਾਂਤ ਤਨ ਭਰੇ ਭੰਡਾਰੂ ਜਿਨ ਕਾ ਆਵਤ ਵਾਰ ਨਾ ਪਾਰੂ ਜਿਹ ਨਰ ਕਾਲ ਪੁਰਖ ਕਾ ਧਿਆਇਓ ਸੋ ਨਰ ਕਲਮੋ ਕਬਹੁ ਨਾ ਆਇਓ ਯਾ ਜਗ ਮੈਂ ਤੇ ਅਤ ਸੁਖ ਪਾਵੈ ਭੋਗ ਕਰੈ ਬੈਰਨ ਕਹ ਘਾਵੈ ਜਬ ਤੋ ਕੋ ਦਿਜ ਕਾਲ ਸਤੈ ਹੈ ਤਬ ਤੂੰ ਕੋ ਪੁਸਤਕ ਕਰ ਲੈ ਹੈ ਭਾਗਵਤ ਪੜੋ ਕੇ ਗੀਤਾ ਕਹਿ ਹੋ ਰਾਮ ਹੈ ਪਕਰ ਕੇ ਸ਼ਿਵ ਕਹ ਗਏ ਹੋ ਜੇ ਤੁਮ ਪਰਮ ਪੁਰਖ ਠਾਰਾਏ ਤੇ ਸਭ ਡੰਡ ਕਾਲ ਕੇ ਘਾਏ ਕਾਲ ਡੰਡ ਬਿਨ ਬਚਾ ਨਾ ਕੋਈ ਸਿਵ ਬਿਰੰਚ ਬਿਸ ਨਿੰਦਰ ਨਾ ਸੋਈ ਜੈਸ ਜੂਨ ਇਕ ਦਾਇਤ ਬਖਾਨੀਅਤ ਤਿਉ ਇਕ ਜੂਨ ਦੇਵਤਾ ਜਨਿਅਤ ਜੈਸੇ ਹਿੰਦੂਆ ਨੋ ਤੁਰਕਾਨਾ ਸਭ ਹਿਨ ਸੀਸ ਕਾਲ ਜਰਵਾਨਾ ਕਬਹੂ ਦੈਤ ਦੇਵਤਨ ਮਾਰੈ ਕਬਹੂ ਦੈਤਨ ਦੇਵ ਸੰਘਾਰੈ ਦੇਵ ਦਾਇਤ ਜਿਨ ਦੂ ਸੰਘਾਰਾ ਵਹਿ ਪੁਰਖ ਪ੍ਰਤਿਪਾਲ ਹਮਾਰਾ ਅੜਿਲ ਇੰਦਰ ਉਪਿੰਦਰ ਦਿਨਿੰਦਰ ਹੈ ਜਉਨ ਸੰਘਾਰਿਓ ਚੰਦਰ ਕੁਬੇਰ ਜਲਿੰਦਰ ਅਹਿੰਦਰ ਮਾਰਿਓ ਪੁਰੀ ਚੌਦਹੂ ਚੱਕਰ ਜਮਨ ਸੁਣ ਲੀਜੀਐ ਹੋ ਨਮਸਕਾਰ ਤਾਹੀ ਕੋ ਗੁਰ ਕਰ ਕੀਜੀਐ ਦਿਜਵਾਚ ਚੌਪੀ ਬਹੁ ਵਿਦ ਵਿਪਰਹਿ ਕੋ ਸਮਝਾਇਓ ਪੁਨ ਮਿਸਰੈ ਅਸ ਭਾਗ ਸੁਨਾਇਓ ਜੇ ਪਾਹਨ ਕੀ ਪੂਜਾ ਕਰ ਹੈ ਤਾ ਕੇ ਪਾਪ ਸ਼ਿਵ ਹਰ ਹੈ ਜੇ ਨਰਸਾਲ ਗ੍ਰਾਮ ਕਹ ਧਿਆਇ ਹੈ ਤਾ ਕੇ ਸਗਲ ਪਾਪ ਕੋ ਛੈ ਹੈ ਜੋ ਇਹ ਛਾੜ ਅਵਰ ਕਹ ਧਿਆਇ ਹੈ ਤੇ ਨਰ ਮਹਾ ਨਰਕ ਮੈਂ ਜੈ ਹੈ ਜੇ ਨਰ ਕਛ ਧਨ ਵਿਪਰੈ ਦੈ ਹੈ ਆਗੇ ਮੰਗ ਦਸ ਗੁਨੋ ਲੈ ਹੈ ਜੋ ਵਿਪਰਨ ਬਿਨ ਅਣਤੈ ਦੇਹੀ ਤਾ ਕੋ ਕਛ ਸੋ ਭਲੈ ਨਹਿ ਸੇਈ ਅੜਿਲ ਤਵੈ ਕੁਾਰ ਪ੍ਰਿਤਮਾ ਸ਼ਿਵ ਕੀ ਕਰਮੈ ਲਈ ਹਾਸਿਆਸ ਕਰ ਦਿਜ ਕੇ ਮੁਖ ਕਸ ਕਸ ਕਹਿ ਦਈ ਸਾਲ ਗ੍ਰਾਮ ਪੇ ਦਾੰਤ ਹੋਰ ਸਭ ਹੀ ਦਿਏ ਉਹ ਛੀਨ ਛਾਨ ਕਰ ਵਸਤਰ ਮਿਸਰ ਕੇ ਸਭ ਲੀਏ ਕਹੋ ਮਿਸਰ ਅਬ ਰੁਦਰ ਤਿਹਾਰੋ ਕਹਾ ਗਇਓ ਜਿਹ ਸੇਵਤ ਥੋ ਸਲਾਦਾਂਤ ਛੈ ਤਿਨ ਕੀਓ ਜਿਹ ਲਿੰਗੈ ਕੋ ਜਬ ਤੇ ਕਾਲ ਬਤਾਇਓ ਹੋ ਅੰਤ ਕਾਲ ਸੋ ਤੁਮਰੇ ਮੁਖ ਮਹਿ ਆਇਓ ਚਉਪਈ ਤਾਕੋ ਦਰਬ ਛੀਨ ਜੋ ਲਿਓ ਸੋ ਸਭ ਦਾਨ ਦਿਜਨ ਕਰ ਦਿਓ ਕਹਿਓ ਮਿਸਰ ਕਛ ਚਿੰਤਨਾ ਕਰ ਹੂੰ ਦਾਨ ਦਸ ਗਨੋ ਆਗੈ ਫਰੂਕ ਵਿਤਮ ਔਰਨ ਕੋ ਕਹਾਤ ਲੁਟਾਵੋ ਤੁਮ ਖਾਹੋ ਧਨ ਆਪ ਪਹਿਤੀ ਮੈਂ ਡਾਰ ਖਾਤ ਨਾ ਵਿਸਾਰ ਹੈ ਬੜੇ ਹੀ ਪਰਪੰਚੀ ਪਰਪੰਚਨ ਕੋ ਲੀਏ ਫਿਰੈ ਦਿਨ ਹੀ ਮੈਂ ਲੋਗਨ ਕੋ ਲੂਟਤ ਬਾਜ਼ਾਰ ਹੈ ਹਾਥ ਤੇ ਨਾ ਕੌਡੀ ਦੇਤ ਕੌਡੀ ਕੌਡੀ ਮੰਗ ਲੇਤ ਪੁੱਤਰੀ ਕਹਤ ਤਾਸੋ ਕਰੈ ਵਿਵਚਾਰ ਹੈ ਲੋਭਤਾ ਕੇ ਜੈ ਹੈ ਕੇ ਮਮਤਾ ਕੇ ਭੈ ਹੈ ਏ ਸੂਮਤਾ ਕੇ ਪੁੱਤਰ ਕਹਿ ਦੋ ਦ੍ਰਿਦਰਾ ਅਵਤਾਰ ਹੈ ਚਉਪਈ ਪਹਤੀ ਬਿਖੈ ਵਿਸਾਰ ਨਾ ਡਾਰ ਹੈ ਔਰਨ ਪਾਸ ਗਾਲ ਕੋ ਮਾਰੈ ਜनियत किसी देश के राजा कौडी के आवत न काजा ਜੋ ਇਨ ਮੰਤਰ ਜੰਤਰ ਸਿਧ ਹੋਈ ਦਰ ਦਰ ਭੀਖ ਨਾ ਮਾਗੈ ਕੋਈ ਏਕੈ ਮੁਖ ਤੇ ਮੰਤਰ ਉਚਾਰੈ ਤਾਂ ਸੋ ਸਕਲ ਧਾਮ ਪਰ ਡਾਰੈ RAM ਕ੍ਰਿਸ਼ਨੇ ਜਿਨੈ ਬਖਾਨੈ ਸਿਵ ਬ੍ਰਹਮਾ ਏ ਜਾਹੇ ਪ੍ਰਮਾਨੈ ਤੇ ਸਭ ਹੀ ਸ੍ਰੀ ਕਾਲ ਸੰਘਾਰੇ ਕਾਲ ਪਾਏ ਕੈ ਬਹੁਰ ਸਵਾਰੇ ਕੇਤੇ RAM ਚੰਦ ਅਰ ਕ੍ਰਿਸ਼ਨਾ ਕੇਤੇ ਚਤੁਰਾਨਨ ਸਿਵ ਵਿਸ਼ਨਾ ਚੰਦ ਸੂਰਜੇ ਕਵਨ ਵਿਚਾਰੇ ਪਾਣੀ ਭਰਤ ਕਾਲ ਕੇ ਦੁਆਰੇ ਕਾਲ ਪਾਏ ਸਭ ਹੀਏ ਭੈ ਕਾਲੋ ਪਾਏ ਕਾਲ ਹੋਏ ਗਏ ਕਾਲ ਹੈ ਪਾਏ ਬਹੁਰ ਅਵਤਾਰ ਹੈ ਕਾਲ ਹੈ ਕਾਲ ਪਾਏ ਸੰਗਰ ਹੈ ਦੋਹਰਾ ਸਰਾਪ ਰਾਛਸੀ ਕੇ ਦੈ ਜੋ ਭਇਓ ਪਾਹਨ ਜਾਏ ਤਾਹੇ ਕਹਤ ਪਰਮੇਸ਼ਰ ਤੈ ਮਨ ਮਹਿ ਨਹੀਂ ਲਜਾਏ ਤਿਜ ਬਾਚ ਚਉਪਈ ਤਬ ਦੇਜ ਅਦਕ ਕੋਪ ਹੋਇ ਗਇਓ ਭਰ ਭਰਾਏ ਠਾਡਾ ਉਠ ਭਇਓ ਅਬ ਮੈਂ ਇਹ ਰਾਜਾ ਪੈ ਜੈ ਹੋ ਤਹੀ ਬਾਂਧ ਕਰ ਤੋਹੇ ਮੰਗੈ ਹੋ ਕੁਾਰੀ ਬਾਚ ਤਬ ਤਿਨ ਕੁਰਦ ਜਹ ਗਹਿ ਲੀਆ ਡਾਰ ਨਦੀ ਕੇ ਭੀਤਰ ਦੀਆ ਗੋਤਾ ਪਕਰਿਆੜ ਸੈ ਦੀਨਾ ਤਾਹੇ ਪਵਿੱਤਰ ਭਲੀ ਬਿਦਕੀਨਾ ਕਹੀ ਕੁਾਰ ਪਿਤ ਪੈ ਮੈਂ ਜੈ ਹੋ ਤੈ ਹੋਏ ਡਾਰਾ ਹਾਥ ਬਤੈ ਹੋ ਤੇਰੇ ਦੋਨੋਂ ਹਾਥ ਕਟਾਉ ਤੋ ਰਾਜਾ ਕੀ ਸੁਤਾ ਦਿਜ ਬਾਜ ਇਹ ਸੁਨ ਬਾਤ ਮਿਸਰ ਡਰ ਪਇਓ ਲਾਗਤ ਪਾਏ ਕੁਰ ਕੇ ਭਇਓ ਸੋ ਕਰੋ ਜੋ ਮੋਹਿ ਉਚਾਰੋ ਤੁਮ ਨਿਜ ਜੀਤੇ ਕੋਪ ਨਿਵਾਰੋ ਕੁਾਰੀ ਬਾਜ ਤੁਮ ਕਹੀਓ ਮੈਂ ਪ੍ਰਥਮਾਨ ਆਇਓ ਧਨ ਮਿਤ ਮੈਂ ਦਰਬ ਲੁਟਾਇਓ ਪਾਹਨ ਕੀ ਪੂਜਾ ਨਹਿ ਕਰੀਐ ਮਹਾਕਾਲ ਕੇ ਪਾਇਨ ਪਰਿਐ ਕਬਿਓ ਬਾਜ ਤਬ ਦਿਜ ਮਹਾਕਾਲ ਕੋ ਧਿਆਇਓ ਸਰਤਾ ਮੈਂ ਪਹਾਨਨ ਬਹਾਇਓ ਦੂਜੇ ਕਾਨ ਨਾ ਕਿਨਹੂ ਜਾਨਾ ਕਹਾ ਮਿਸਰ ਪਰ ਹਾਲ ਬਿਹਾਨਾ ਦੋਰਾ ਇਹ ਛਲ ਸੋ ਮਿਸਰੈ ਛਲਾ ਪਾਹਨ ਦੇ ਬਹਾਏ ਮਹਾਕਾਲ ਕੋ ਸਿੱਖਿਆ ਕਰ ਮਦਰਾ ਭਾਂਗ ਪਿਵਾਏ ਇਤ ਸ੍ਰੀ ਚਰਿਤ੍ਰ ਤ੍ਰਿਆ ਚਿਤਰੇ ਭੂਪ ਮੰਤਰੀ ਸੰਵਾਦੇ 266 ਚਰਿਤ੍ਰ ਸਮਾਪਤ ਮਸਤ ਸੁਭ ਮਸਤ ਅਪਜੂ